ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਮੁੱਖ ਵਿਸ਼ਾ ਹੈ ਸਾਇੰਟਿਫਿਕ ਧਰਮ ਮੈਂ ਆਪਣੇ ਇੱਕ ਮਿੱਤਰ ਨੂੰ ਮਿਲਣ ਗਿਆ ਅੱਗੇ ਉਸ ਕੋਲ ਬਾਹਰੋਂ ਆਏ ਦੋ ਸੱਜਣ ਬੈਠੇ ਹੋਏ ਸਨ ਇੱਕ ਦੀ ਦਾੜੀ ਕੱਟੀ ਹੋਈ ਸੀ ਤੇ ਦੂਸਰਾ ਸਾਬਤ ਸੂਰਤ ਸੀ ਪਰ ਚਿਹਰੇ ਤੋਂ ਪ੍ਰਤੀਤ ਹੁੰਦਾ ਸੀ ਕਿ ਇੱਕ ਸ਼ਰਾਬ ਦੀ ਬੋਤਲ ਰੋਜ਼ ਪੀਂਦਾ ਹੋਵੇਗਾ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਮੈਂ ਸਮਝ ਗਿਆ ਕਿ ਇਹ ਕਾਮਰੇਡੀ ਸੋਚ ਦੇ ਧਾਰਨੀ ਹਨ ਤੇ ਕਾਮਰੇਡੀ ਪ੍ਰੋਗਰਾਮ ਦੇ ਸੰਚਾਲਨ ਕਰਨ ਸੰਬੰਧ ਵਿੱਚ ਮੇਰੇ ਮਿੱਤਰ ਕੋਲ ਆਏ ਹਨ ਮੈਂ ਆਪਣੇ ਮਿੱਤਰ ਬਾਰੇ ਵੀ ਭਲੀ ਭਾਂਤ ਜਾਣੂ ਸੀ ਕਿ ਇਹ ਪਿਤਾ ਪੁਰਖੀ ਸਿੱਖੀ ਪਰਿਵਾਰਕ ਸੰਸਾਰ ਸੰਸਕਾਰ ਕਰਕੇ ਦਾੜੀ ਕੇਸਾਂ ਵਾਲੀ ਦਿਖ ਰੱਖਦੇ ਹਨ ਪਰ ਇਹਨਾਂ ਨੇ ਨਾ ਕਦੇ ਆਪ ਬਾਣੀ ਪੜ੍ਹੀ ਹੈ ਤੇ ਨਾ ਕਿ ਗੁਰਮਤ ਵਿਚਾਰਧਾਰਾ ਵਾਲੀ ਸੋਚ ਰੱਖਦੇ ਹਨ ਬਲਕਿ ਕਾਮਰੇਡੀ ਸੋਚ ਵਾਲੇ ਮਾਸਕ ਪੱਤਰ ਪ੍ਰੀਤ ਲੜੀ ਦੇ ਉਪਾਸ਼ਕ ਹਨ ਪਰ ਆਪਣੀ ਕਲਮ ਰਾਹੀ ਸਿੱਖਾਂ ਨੂੰ ਸਿੱਖ ਬਣਨ ਦਾ ਉਪਦੇਸ਼ ਵੀ ਕਰਦੇ ਹਨ ਬਾਹਰੋਂ ਆਏ ਸੱਜਣਾ ਨੂੰ ਮੈਂ ਪੁੱਛਿਆ ਕਿ ਪੰਜਾਬ ਵਿੱਚ ਕਮਿਊਨਿਸਟ ਵਿਚਾਰਧਾਰਾ ਗਦਰੀ ਬਾਬਿਆਂ ਨਾਲ ਪੰਜਾਬ ਵਿੱਚ ਆਈ ਸੀ ਜੋ ਕਿ ਦਸ਼ਮੇਸ਼ ਪਿਤਾ ਦੇ ਵੰਡ ਛਕਣ ਦੇ ਉਪਦੇਸ਼ ਦੇ ਧਾਰਨੀ ਹੋਣ ਕਰਕੇ ਇਸ ਧਰਮ ਵੱਲ ਉਲਾਰੂ ਹੋ ਗਏ ਸਨ ਦੂਸਰੇ ਉਸ ਵੇਲੇ ਰਾਜਨੀਤਿਕ ਵਾਤਾਵਰਣ ਉਹਨਾਂ ਦੀ ਮਜਬੂਰੀ ਦਾ ਕਾਰਨ ਸੀ ਇਹ ਗਦਰੀ ਬਾਬੇ ਧੁਰ ਅੰਦਰੋਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਹੋਏ ਸਨ ਇਸ ਲਈ ਇਹ ਸਾਰੇ ਪੰਜ ਕਕਾਰੀ ਰਹਿਤ ਦੇ ਧਾਰਨੀ ਹੋਣ ਦੇ ਨਾਲ-ਨਾਲ ਗੁਰਬਾਣੀ ਦੇ ਉਪਾਸ਼ਕ ਸਨ ਬਾਬਾ ਹਰਦੀਪ ਸਿੰਘ ਪੱਠਲ ਸਾਰੀ ਉਮਰ ਨੀਲੀ ਦਸਤਾਰ ਅਤੇ ਤਿੰਨ ਫੁੱਟੀ ਕਿਰਪਾਨ ਨਾਲ ਵਿਚਰਦੇ ਰਹੇ ਸੇਵਾ ਸਿੰਘ ਠੀਕਰੀ ਵਾਲੇ ਦਾ ਜੋ ਬੁੱਤ ਪਟਿਆਲੇ ਲੱਗਾ ਹੈ 3 ਫੁੱਟਾ ਕਿਰਪਾਨ ਵਾਲਾ ਹੈ ਅਤੇ ਜੇਲ੍ਹ ਵਿੱਚ ਵੀ ਇਹ ਬਾਣੀ ਪੜ੍ਹਦੇ ਰਹੇ ਬਾਬਾ ਵਿਸਾਖਾ ਸਿੰਘ ਜੀ ਸਾਰੀ ਉਮਰ ਕਾਮਰੇਡਾਂ ਨਾਲ ਵਿਚਰਦੇ ਰਹੇ ਪਰ ਸਿੱਖਾਂ ਵਿੱਚ ਸਤਕਾਰਕ ਸੰਤ ਨਾਮ ਬਾਣੀ ਦੇ ਰਸੀਏ ਹੋਣ ਕਾਰਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਵੱਲੋਂ ਅਕਾਲ ਤਖਤ ਦੇ ਪਹਿਲੇ ਜਥੇਦਾਰ ਥਾਪੇ ਗਏ ਇਹ ਅਕਾਲ ਤਖਤ ਦੇ ਜਥੇਦਾਰ ਹੁੰਦੇ ਹੋਏ ਵੀ ਅਮਰ ਛਕਾਉਂਦੇ ਰਹੇ ਅਤੇ ਜਥੇਦਾਰੀ ਤੋਂ ਮੁਕਤ ਹੋ ਕੇ ਵੀ ਪਿੰਡ ਵਿੱਚ ਜਾ ਕੇ ਗੁਰਮਤ ਦਾ ਪ੍ਰਚਾਰ ਕਰਦੇ ਰਹੇ ਤੇ ਅਮਰ ਛਕਾਉਂਦੇ ਰਹੇ ਪਰ ਅੱਜ ਦਾ ਕਾਮਰੇਡ ਕਿਉਂ ਸਿੱਖੀ ਰਹਿਤ ਬਹਿਤ ਵਾਲੇ ਨੂੰ ਕੱਟੜਵਾਦੀ ਆਖਦਾ ਹੈ ਮੇਰੇ ਮੂੰਹ ਫਟ ਵਾਲੇ ਸਵਾਲ ਸੁਣ ਕੇ ਦੋਨੋਂ ਸੱਜਣ ਸੁੰਨ ਹੋ ਗਏ ਹੋਰ ਤਾਂ ਉੱਤਰ ਕੋਈ ਔੜਿਆ ਨਾ ਕਹਿਣ ਲੱਗੇ ਜੀ ਗੁਰੂ ਸਾਹਿਬ ਨੇ ਸਿੱਖ ਧਰਮ ਇੱਕ ਸਾਇੰਟਿਫਿਕ ਧਰਮ ਬਣਾਇਆ ਸੀ ਪਰ ਹੁਣ ਇਹ ਅੰਧ ਵਿਸ਼ਵਾਸੀ ਧਰਮ ਬਣ ਗਿਆ ਹੈ ਮੈਂ ਫਿਰ ਪ੍ਰਸ਼ਨ ਕੀਤਾ ਗੁਰੂ ਸਾਹਿਬ ਅਨੁਸਾਰ ਬੰਦੇ ਦਾ ਸੰਸਾਰ ਵਿੱਚ ਆਉਣ ਦਾ ਮਨੋਰਥ ਪਰਮਾਤਮਾ ਨੂੰ ਪ੍ਰਾਉਣ ਦਾ ਹੈ ਪਰਮਾਤਮਾ ਦੀ ਪ੍ਰਾਪਤੀ ਦਾ ਹੈ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਅੰਗ 378 ਅਤੇ ਗੁਰੂ ਸਾਹਿਬ ਦਾ ਚਲਾਇਆ ਧਰਮ ਭਗਤੀ ਪ੍ਰਧਾਨ ਮਾਰਗ ਹੈ ਤੁਸੀਂ ਦੱਸੋ ਪਰਮਾਤਮਾ ਵਿਗਿਆਨਕ ਚੀਜ਼ ਹੈ ਪਰਮਾਤਮਾ ਵਿਗਿਆਨ ਦੀ ਕੈਮਿਸਟਰੀ ਅਪਲਾਈਡ ਮਕੈਨਿਕ ਟ੍ਰਿਗਨੋਮੈਟਰੀ ਕੀ ਇਹਨਾਂ ਦਾ ਵਿਸ਼ਾ ਹੈ ਕਿਹੜੀ ਪਦਤੀ ਦਾ ਵਿਸ਼ਾ ਹੈ ਵਿਗਿਆਨ ਦੇ ਕਿਸ ਸਕੂਲ ਵਿੱਚ ਜਾਂ ਕਿਹੜੀ ਯੂਨੀਵਰਸਿਟੀ ਵਿੱਚ ਪੜਾਇਆ ਜਾਂਦਾ ਹੈ ਹੁਣ ਤੱਕ ਕਿਹੜੇ ਵਿਗਿਆਨੀ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ ਵਿਗਿਆਨ ਦੀ ਪਹੁੰਚ ਦਾ ਪਦਾਰਥ ਤੱਕ ਹੈ ਜਾਂ ਪ੍ਰਕਿਰਤੀ ਤੱਕ ਸੀਮਤ ਹੈ ਵਿਗਿਆਨੀਆਂ ਨੇ ਪ੍ਰਕਿਰਤੀ ਦੇ ਅਸੂਲ ਲੱਭ ਕੇ ਚੰਦਰਮਾ ਤੱਕ ਜਾਣ ਦਾ ਰਸਤਾ ਦੁਨੀਆ ਨੂੰ ਦੱਸਿਆ ਹੈ ਦੂਰ ਸੰਚਾਰ ਦਾ ਤਰੀਕਾ ਦੱਸਿਆ ਹੈ ਐਟਮ ਬੰਬ ਹਾਈਡਰੋਜਨ ਬੰਬ ਅਤੇ ਹੋਰ ਤਨ ਦੇ ਸੁੱਖ ਲਈ ਸਾਧਨ ਉਪਲਬਧ ਕਰਵਾਏ ਹਨ ਉਹਨਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਕਿਹੜਾ ਸਾਧਨ ਹੁਣ ਤੱਕ ਸੰਸਾਰ ਨੂੰ ਦੱਸਿਆ ਹੈ ਕੋਈ ਧਰਮ ਵਿਗਿਆਨ ਜਾਂ ਕਿਸੇ ਵਿਗਿਆਨੀ ਨੇ ਨਹੀਂ ਬਣਾਇਆ ਕੋਈ ਵਿਗਿਆਨੀ ਪਰਮੇਸ਼ਰ ਬਾਰੇ ਕੁਝ ਨਹੀਂ ਦੱਸ ਸਕਦਾ ਪਰ ਪਰਮੇਸ਼ਰ ਨਾਲ ਅਭੇਦ ਹੋਇਆ ਪਰਮੇਸ਼ਰ ਦਾ ਪਿਆਰਾ ਵਿਗਿਆਨ ਬਾਰੇ ਸਭ ਕੁਝ ਦੱਸ ਸਕਦਾ ਹੈ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਿਰਭਵਨ ਸਾਜਿਆ ਕਟ ਜੋਤ ਸਮੋਏ ਅੰਗ 19 ਪਹਿਲਾਂ ਪਵਨ ਸੀ ਫਿਰ ਪਾਣੀ ਬਣ ਗਿਆ ਅਤੇ ਜਲ ਤੋਂ ਮਿੱਟੀ ਬਣੀ ਅਤੇ ਹੋਰ ਉਤਪਤੀ ਹੋਈ ਇਹ ਗੱਲ ਸਾਇੰਸਦਾਨਾਂ ਨੂੰ ਹੁਣ ਪਤਾ ਲੱਗਾ ਗੁਰੂ ਸਾਹਿਬ 550 ਸਾਲ ਪਹਿਲਾਂ ਦੱਸ ਗਏ ਪਰ ਗੁਰੂ ਸਾਹਿਬ ਦੀ ਦੱਸੀ ਗੱਲ ਘਟ ਘਟ ਜੋਤ ਸਮੋਏ ਹਰ ਘਟ ਵਿੱਚ ਪਰਮੇਸ਼ਰ ਦੀ ਜੋਤ ਸਮੋਈ ਹੈ ਵਿਗਿਆਨੀ ਕਦੇ ਨਹੀਂ ਲੱਭ ਸਕੇਗਾ ਅੱਜ ਤੋਂ 25-30 ਸਾਲ ਪਹਿਲਾਂ ਅਖੋਤੀ ਵਿਦਵਾਨ ਅਤੇ ਵਿਗਿਆਨੀਆਂ ਨੂੰ ਜਦ ਗੁਰੂ ਕੇ ਸਿੱਖ ਦੱਸਦੇ ਸਨ ਕਿ ਬਾਣੀ ਗੁਰੂ ਦੀ ਦੱਸ ਰਹੀ ਹੈ ਕਿ ਅਨੇਕਾਂ ਧਰਤੀਆਂ ਹਨ ਅਨੇਕਾਂ ਸੂਰਜ ਅਤੇ ਚੰ드ਰਮਾ ਹਨ ਤਾਂ ਉਹ ਕਹਿੰਦੇ ਸਨ ਕਿ ਸਭ ਕੁਝ ਅੰਧ ਵਿਸ਼ਵਾਸ ਤੇ ਗਪੌੜ ਹੈ ਜੋ ਟੋਬੇ ਦੇ ਕੰਡੇ ਬੈਠ ਕੇ ਧਾਰਮਿਕ ਪੁਰਸ਼ ਮਾਰ ਗਏ ਹਨ ਪਰ ਅੱਜ ਵਿਗਿਆਨੀਆਂ ਨੇ ਵੱਡੀਆਂ ਦੂਰਬੀਨਾਂ ਨਾਲ ਅੱਖੀ ਦੇਖ ਲਿਆ ਹੈ ਸਾਡੇ ਸੂਰਜ ਚੰ드ਰਮਾ ਧਰਤੀ ਅਤੇ ਨਖੱਤਰਾਂ ਵਾਲੇ ਬ੍ਰਹਿਮੰਡ ਵਰਗੇ ਅਨੇਕਾਂ ਬ੍ਰਹਿਮੰਡ ਹਨ ਅਤੇ 12 ਬ੍ਰਹਿਮੰਡਾਂ ਦਾ ਪਤਾ ਲੱਗ ਚੁੱਕਾ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਮਾਰੂ ਰਾਗ ਦਾ ਸ਼ਬਦ ਅਰਬਦ ਨਰਬਦ ਧੁੰਧੂਕਾਰਾ ਅੰਗ 1035 ਜਿਸ ਵਿੱਚ ਸੰਸਾਰ ਦੀ ਉਤਪਤੀ ਦਾ ਵਰਣਨ ਹੈ ਸੰਸਾਰ ਦੇ ਵਿਗਿਆਨ ਨੂੰ ਚਕਰਾ ਦਿੱਤਾ ਇਸ ਸ਼ਬਦ ਨੇ ਸੰਸਾਰ ਦੇ ਵਿਗਿਆਨ ਨੂੰ ਚਕਰਾ ਦਿੱਤਾ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਵਿਗਿਆਨੀਆਂ ਦੀ ਖੋਜ ਤੋਂ ਸੈਂਕੜੇ ਸਾਲ ਪਹਿਲਾਂ ਸਹੀ ਤੱਥ ਸੰਸਾਰ ਨੂੰ ਦੱਸੇ ਇਨ੍ਹਾਂ ਤੱਥਾਂ ਤੇ ਆਧਾਰਿਤ ਅਸੀਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਗੁਰਬਾਣੀ ਦੇ ਕੱਢੇ ਤੱਥਾਂ ਅਤੇ ਗੁਰੂ ਸਾਹਿਬ ਦੇ ਜੀਵਨ ਸੰਬੰਧਿਤ ਘਟਨਾਵਾਂ ਨੂੰ ਵਿਗਿਆਨ ਦੀ ਕਸਵੱਟੀ ਤੇ ਪਰਖ ਕੇ ਨਕਾਰਨ ਵਾਲੇ ਕਾਮਰੇਡੀ ਸਿੱਖ ਜਾਂ ਮਸ਼ੀਨਰੀ ਕਾਲਜ ਵਾਲੇ ਅਤੇ ਕਾਮਰੇਡ ਸਵਰਾਂ ਵਰਗੇ ਅਤੇ ਅਗਿਆਨਤਾ ਅਤੇ ਭਰਮ ਦੇ ਸਮੁੰਦਰ ਵਿੱਚ ਖੋਤੇ ਖਾ ਰਹੇ ਅਜਿਹੇ ਪ੍ਰਚਾਰ ਕਰਨ ਵਾਲੇ ਬਹੁਤ ਸਾਰੇ ਬਹੁਤ ਸਾਰੇ ਹਨ ਜੇ ਇਹ ਗੁਰੂ ਕੇ ਸਿੱਖ ਹੁੰਦੇ ਤਾਂ ਕਹਿੰਦੇ ਕਿ ਇਹ ਚੀਜ਼ ਵਿਗਿਆਨੀਆਂ ਦੀ ਪਹੁੰਚ ਤੋਂ ਬਾਹਰ ਹੈ ਪਰ ਕਿਉਂਕਿ ਇਹ ਵਿਗਿਆਨ ਦੇ ਸਿੱਖ ਹਨ ਇਸ ਲਈ ਇਹਨਾਂ ਦੇ ਆਧਾਰ ਤੇ ਗੁਰੂ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਨੂੰ ਗਲਤ ਦੱਸ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਦੁਨੀਆ ਦੇ ਸਾਇੰਸਦਾਨਾਂ ਨੂੰ ਚੈਲੰਜ ਕਰ ਰਹੀ ਹੈ ਪੰਜ ਤਤ ਕਰ ਤੁਧ ਸਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਅੰਗ 736 ਦੁਨੀਆ ਦਾ ਕੋਈ ਸਾਇੰਸਦਾਨ ਮੈਦਾਨ ਵਿੱਚ ਨਿਤਰੇ ਅਤੇ ਗੁਰੂ ਸਾਹਿਬ ਦਾ ਚੈਲੰਜ ਕਬੂਲ ਕਰੇ ਪਹਿਲਾ ਚੈਲੰਜ ਗੁਰੂ ਸਾਹਿਬ ਨੇ ਕੀਤਾ ਸੀ ਦੂਸਰਾ ਅਸੀਂ ਕਰਦੇ ਹਾਂ ਸਾਇੰਸਦਾਨਾਂ ਨੂੰ ਪਤਾ ਚੱਲ ਚੁੱਕਾ ਹੈ ਕਿ ਦੋ ਹਿੱਸੇ ਹਾਈਡਰੋਜਨ ਤੇ ਇੱਕ ਹਿੱਸਾ ਆਕਸੀਜਨ ਗੈਸ ਮਿਲਾ ਕੇ ਬਿਜਲੀ ਦੇ ਕਰੰਟ ਚਲਾਉਣ ਨਾਲ ਪਾਣੀ ਬਣ ਜਾਂਦਾ ਹੁਣ ਜਦ ਮੰਗਲ ਗ੍ਰਹਿ ਜਾਂ ਹੋਰ ਕਿਸੇ ਗ੍ਰਹਿ ਤੇ ਪਾਣੀ ਨਹੀਂ ਹੈ ਤਾਂ ਸਾਇੰਸਦਾਨ ਉੱਥੇ ਪਾਣੀ ਬਣਾ ਕਿਉਂ ਨਹੀਂ ਲੈਂਦੇ ਲੱਭਦੇ ਕਿਉਂ ਫਿਰਦੇ ਹਨ ਦੂਸਰੇ ਪਾਸੇ ਵਿਗਿਆਨੀਆਂ ਦੇ ਨਿੱਜੀ ਜੀਵਨ ਨੂੰ ਗੁਰਬਾਣੀ ਦੇ ਆਧਾਰ ਤੇ ਪਟਚੋਲਿਆ ਜਾਵੇ ਪਤਾ ਚੱਲੇਗਾ ਕਿ ਕੋਈ ਵੀ ਵਿਗਿਆਨਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੰਜ ਵਿਕਾਰਾਂ ਤੋਂ ਮੁਕਤ ਨਹੀਂ ਰਹਿ ਸਕਿਆ ਅੱਜ ਕੱਲ ਖਬਰਾਂ ਅਤੇ ਟੈਲੀਵਿਜ਼ਨਾਂ ਤੇ ਆਮ ਚਰਚਾ ਹੋ ਰਹੀ ਹੈ ਕਿ ਆਇਨਸਟਾਈਨ ਦੇ ਆਪਣੀ ਪਤਨੀ ਤੋਂ ਇਲਾਵਾ ਘੱਟੋ ਘੱਟ 6 ਇਸਤਰੀਆਂ ਨਾਲ ਜਿੰਸੀ ਸੰਬੰਧ ਸਨ ਇਸ ਆਧਾਰ ਤੇ ਗੁਰਬਾਣੀ ਜਾਂ ਗੁਰੂ ਇਤਿਹਾਸ ਨੂੰ ਵਿਗਿਆਨ ਦੀ ਕਸਵੱਟੀ ਨਾਲ ਦੇਖਣਾ ਮੂਰਖਤਾ ਵਾਲਾ ਕੰਮ ਹੈ ਪਿਛਲੇ 30 40 ਸਾਲਾਂ ਤੋਂ ਵਿਗਿਆਨੀ ਪ੍ਰਚਾਰ ਕਰ ਰਹੇ ਸੀ ਕਿ ਮਾਂ ਦੇ ਦੁੱਧ ਨਾਲੋਂ ਡੱਬਾ ਦੁੱਧ ਬੱਚੇ ਲਈ ਫਾਇਦੇਮੰਦ ਹਨ ਅਣਗਿਣਤ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਕੇ ਹੁਣ ਕਹਿ ਰਹੇ ਹਨ ਮਾਂ ਦਾ ਦੁੱਧ ਸਭ ਤੋਂ ਉੱਤਮ ਹੈ ਇਸੇ ਤਰ੍ਹਾਂ ਪਹਿਲਾਂ ਪ੍ਰਚਾਰ ਕਰਦੇ ਰਹੇ ਕਿ ਗੁੜ ਅਤੇ ਸ਼ੱਕਰ ਸਿਹਤ ਲਈ ਹਾਨੀਕਾਰਕ ਹਨ ਇਸ ਲਈ ਚੀਨੀ ਵਰਤੋ ਪਰ ਹੁਣ ਮੰਨ ਗਏ ਹਨ ਕਿ ਸਹੀ ਤੱਥ ਇਹਨਾਂ ਦੇ ਕਹਿਣੇ ਤੋਂ ਉਲਟ ਹੈ ਗੁਰਬਾਣੀ ਦੱਸ ਰਹੀ ਹੈ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਨਿਕ ਭਾਂਤ ਹੋਈ ਪਸਰਿਆ ਨਾਨਕ ਅੰਕਾਰ ਅੰਗ 296 ਕਾਂ ਕੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਰਹੋ ਪੋਹ ਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਅੰਗ 684 ਮੈਡੀਕਲ ਸਾਇੰਸ ਅਤੇ ਡਾਕਟਰ ਕਹਿੰਦਾ ਹੈ ਸਭ ਝੂਠ ਹੈ ਅਸੀਂ ਸਾਰਾ ਸਰੀਰ ਅੰਦਰੋਂ ਪਾੜ ਕੇ ਦੇਖ ਲਿਆ ਦਿਲ ਫੇਫੜੇ ਜਿਗੜ ਗੁਰਦੇ ਅਤੇ ਸਿਰਕ ਅੰਗ ਮਿਲ ਗਏ ਰੱਬ ਕਿਤੇ ਨਹੀਂ ਮਿਲਿਆ ਇਹ ਸਾਰੇ ਅੰਗ ਤੇ ਮਿਲੇ ਸਾਨੂੰ ਬੰਦੇ ਦੇ ਅੰਦਰ ਪਰ ਰੱਬ ਨਹੀਂ ਮਿਲਿਆ ਸਾਰੇ ਸਰੀਰ ਦੀ ਐਮ ਆਰ ਆਈ ਕਰਕੇ ਸਕੈਨਿੰਗ ਕਰਕੇ ਦੇਖ ਲਈ ਪਰ ਧਾਰਮਿਕ ਪੁਰਸ਼ਾਂ ਦਾ ਬਣਾਇਆ ਖੋਤੀ ਭਗਵਾਨ ਕਿਤੇ ਨਹੀਂ ਮਿਲਿਆ ਇਸ ਲਈ ਕਹਿ ਦਿੰਦੇ ਆ ਸਭ ਝੂਠ ਹੈ ਹੁਣ ਮਸ਼ੀਨੀ ਕਾਲਜਾਂ ਦੇ ਸੰਚਾਲਕ ਅਤੇ ਸਿੱਖੀ ਭੇਸ ਵਾਲੇ ਕਾਮਰੇਡੀ ਹੀ ਦੱਸ ਸਕਦੇ ਹਨ ਕਿ ਜਦ ਵਿਗਿਆਨ ਪਰਮੇਸ਼ਰ ਨੂੰ ਹੀ ਨਹੀਂ ਮੰਨਦਾ ਤਾਂ ਸਿੱਖ ਧਰਮ ਵਿਗਿਆਨਕ ਧਰਮ ਕਿਸ ਤਰ੍ਹਾਂ ਹੋ ਸਕਦਾ ਹੈ ਕਿਸੇ ਵਿਗਿਆਨੀ ਨੂੰ ਅੱਜ ਤੱਕ ਪਰਮੇਸ਼ਰ ਮਿਲਿਆ ਹੈ ਉੱਤਰ ਵਿੱਚ ਇੰਦਰ ਸਿੰਘ ਘੱਗਾ ਕਹਿੰਦੇ ਹਨ ਕਿ ਮਿਲਣ ਦੀ ਗੱਲ ਨਹੀਂ ਇਹ ਅਨੁਭਵ ਹੋ ਸਕਦਾ ਹੈ ਪਰ ਜਦ ਗੁਰਬਾਣੀ ਦਾ ਅਧਿਐਨ ਕਰਦੇ ਹਾਂ ਤਾਂ ਗੁਰੂ ਸਾਹਿਬ ਇਸ ਤਰ੍ਹਾਂ ਦੱਸ ਰਹੇ ਹਨ ਵੇਦ ਕਤੇਬ ਸੰਸਾਰ ਹਬਾ ਹੂੰ ਬਾਹਰਾ ਨਾਨਕ ਕਾ ਪਾਤਸ਼ਾਹ ਦਿਸੇ ਜ਼ਾਹਰਾ ਅੰਗ 397 ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਅੰਗ 91 ਸਾਰੀ ਬਾਣੀ ਗੁਰੂ ਸਾਹਿਬ ਨੇ ਪਰਮੇਸ਼ਰ ਨੂੰ ਤੂੰ ਕਰਕੇ ਸੰਬੋਧਨ ਕੀਤਾ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭਉ ਕੇਹਾ ਕਾੜਾ ਜੀਓ ਨਾ ਕਿਸੇ ਵਿਗਿਆਨ ਨੂੰ ਇਸ ਤਰ੍ਹਾਂ ਅਹਿਸਾਸ ਹੋਇਆ ਹੈ ਨਾ ਹੀ ਹੋਵੇਗਾ ਇੰਦਰ ਸਿੰਘ ਕੱਗਾ ਅਤੇ ਉਸ ਦੇ ਸਮਰਥਕ ਮਿਸ਼ਨਰੀ ਪਾਠਕਾਂ ਨੂੰ ਗੁੰਮਰਾਹ ਕਰ ਰਹੇ ਹਨ ਵਿਗਿਆਨ ਆਪਣੇ ਵਿਗਿਆਨ ਦੇ ਆਸਰੇ ਕਾਦਰ ਦੀ ਕੁਦਰਤ ਦਾ ਅੰਤ ਲੱਭਣ ਤੋਂ ਲੱਭਣ ਤਾਂ ਲੱਗਾ ਹੋਇਆ ਹੈ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਿਰਜਿਆ ਸਿੱਖ ਧਰਮ ਚੇਤਾਵਨੀ ਦੇ ਰਿਹਾ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੇ ਕਿਆ ਮਨਵੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਅੰਗ ਪੰਜ ਕਬੀਰ ਸਾਥ ਸਮੁੰਦੇ ਮਸ ਕਰੋ ਕਰਮ ਕਰੋ ਬਨ ਰਾਏ ਬਾਸੂਦਾ ਕਾਗਜ ਜੇ ਕਰੋ ਹਰ ਜਸ ਲਿਖਣ ਨਾ ਜਾਏ ਇਸ ਲਈ ਸਿੱਖ ਨੇ ਵਿਗਿਆਨ ਵਾਂਗ ਅੰਤ ਪਾਉਣ ਦਾ ਇੱਛਕ ਬਣ ਕੇ ਜ਼ਿੰਦਗੀ ਖਰਾਬ ਨਹੀਂ ਕਰਨੀ ਬਲਕਿ ਪਰਮੇਸ਼ਰ ਨਾਲ ਪ੍ਰੇਮ ਕਰਕੇ ਉਸ ਨਾਲ ਅਪੇਧ ਹੋਣਾ ਹੈ ਬਾਕੀ ਸਾਰੇ ਧਰਮਾਂ ਵਾਂਗ ਸਿੱਖ ਧਰਮ ਮੰਨਦਾ ਹੈ ਕਿ ਮਰਨ ਪਿੱਛੋਂ ਜੀਵ ਆਤਮਾ ਕਿਸੇ ਅਣਡਿੱਠ ਦੁਨੀਆ ਜਿਸ ਨੂੰ ਪਰਲੋਕ ਵੀ ਕਹਿੰਦੇ ਹਨ ਵਿੱਚ ਚਲੀ ਜਾਂਦੀ ਹੈ ਜਿੱਥੇ ਇਸ ਦੇ ਕਰਮਾਂ ਦਾ ਹਿਸਾਬ ਹੁੰਦਾ ਹੈ ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਭਾਉਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕਥ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਅਗ 464 ਇਸੇ ਵਿਸ਼ੇ ਦੇ ਜੇ ਹੋਰ ਪ੍ਰਮਾਣ ਗੁਰਬਾਣੀ ਵਿੱਚੋਂ ਇਕੱਠੇ ਕਰਨੇ ਚਾਹੀਏ ਤਾਂ ਇੱਕ ਵੱਡ ਆਕਾਰੀ ਪੋਥੀ ਬਣ ਜਾਂਦੀ ਹੈ ਕੀ ਵਿਗਿਆਨ ਜਾਂ ਹੋਰ ਵਿਗਿਆਨੀ ਇਸ ਗੱਲਾਂ ਨੂੰ ਮੰਨਦਾ ਹੈ ਨਾ ਹੀ ਵਿਗਿਆਨੀ ਮੰਨਦੇ ਹਨ ਤੇ ਨਾ ਹੀ ਇੰਦਰ ਸਿੰਘ ਘੱਗਾ ਦੀ ਕਾਮਰੇਡੀ ਸੋਚ ਵਾਲੇ ਮਸ਼ੀਨਰੀ ਇਸ ਨੂੰ ਮੰਨਦੇ ਹਨ ਫਿਰ ਕਿਸ ਆਧਾਰ ਤੇ ਸਿੱਖ ਧਰਮ ਨੂੰ ਸਾਇੰਟਿਫਿਕ ਧਰਮ ਦਾ ਲੇਵਲ ਲਾ ਕੇ ਲੁਕਾਈ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਅਤੇ ਗੁਰੂ ਸਾਹਿਬ ਦੀ ਇਸ ਗੱਲ ਮੰਨਣ ਵਾਲਿਆਂ ਨੂੰ ਅੰਧ ਵਿਸ਼ਵਾਸੀ ਅਤੇ ਬ੍ਰਾਹਮਣਵਾਦੀ ਕਹਿ ਕੇ ਭੰਡਿਆ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਜਿਹੜੀ ਗੱਲ ਮੰਨ ਰਹੇ ਨੇ ਉਹਨਾਂ ਨੂੰ ਤੁਸੀਂ ਅੰਧ ਵਿਸ਼ਵਾਸੀ ਤੇ ਬ੍ਰਾਹਮਣਵਾਦੀ ਕਹਿ ਕੇ ਭੰਡਦੇ ਹੋ ਆਪ ਤੁਸੀਂ ਮੰਨਦੇ ਨਹੀਂ ਇਸੇ ਤਰ੍ਹਾਂ ਹੋਰ ਅਨੇਕਾਂ ਗੱਲਾਂ ਹਨ ਜੋ ਸਿੱਖ ਧਰਮ ਦੇ ਮੌਲਿਕ ਸਿਧਾਂਤ ਹਨ ਜਿਵੇਂ ਕਿ ਨਾਮ ਜਪਣਾ ਕੀਰਤਨ ਕਰਨਾ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ ਦਾ ਫਲ ਜਿਸ ਬਾਰੇ ਵਿਗਿਆਨ ਚੁੱਪ ਹੈ ਪਰ ਇੰਦਰ ਸਿੰਘ ਘੱਗਾ ਅਤੇ ਉਸ ਦੀ ਸੋਚ ਨੂੰ ਪਰਨਾਏ ਇਹੀ ਰੱਟ ਲਗਾ ਰਹੇ ਹਨ ਕਿ ਸਿੱਖ ਇੱਕ ਸਾਇੰਟਿਫਿਕ ਧਰਮ ਹੈ ਇਸ ਲਈ ਗੁਰਬਾਣੀ ਦੇ ਅਰਥ ਅਤੇ ਗੁਰੂ ਇਤਿਹਾਸ ਵਿਗਿਆਨਿਕ ਸੋਚ ਨਾਲ ਹੋਣਾ ਚਾਹੀਦਾ ਹਕੀਕਤ ਇਹ ਹੈ ਕਿ ਇਹਨਾਂ ਦੇ ਧੁਰ ਅੰਦਰ ਲੈਨਿਨਵਾਦ ਅਤੇ ਮਾਰਕਸਵਾਦ ਤਸਿਆ ਹੋਇਆ ਹੈ ਸਿੱਖਾਂ ਨੂੰ ਬੇਵਕੂਫ ਬਣਾਉਣ ਲਈ ਸਿੱਕੀ ਭੇਸ ਧਾਰਿਆ ਹੋਇਆ ਹੈ ਦੌੜੇ ਪ੍ਰਕਾਸ਼ ਕੀਤੇ ਹੋਏ ਹਨ ਅਤੇ ਗਲ ਵਿੱਚ ਕਿਰਪਾਨ ਵੀ ਸਜਾਈ ਹੋਈ ਹੈ ਪਰ ਇਹਨਾਂ ਦਾ ਮਨੋਰਥ ਆਪਣੇ ਆਸ਼ੇ ਵਾਲੀਆਂ ਗੁਰਬਾਣੀ ਦੀਆਂ ਤੁਕਾਂ ਕੱਢ ਕੇ ਅਤੇ ਗੁਰੂ ਇਤਿਹਾਸ ਨੂੰ ਤਰੋੜ ਮਰੋੜ ਕੇ ਕਾਮਰੇਡੀ ਪ੍ਰਚਾਰ ਕਰਨਾ ਹੈ ਇਹਨਾਂ ਤੋਂ ਸੁਚੇਤ ਰਹਿਣ ਦੀ ਸਾਨੂੰ ਲੋੜ ਹੈ ਤੇ ਪੂਰੇ ਸਿੱਖ ਪੰਥ ਨੂੰ ਇਹਨਾਂ ਗੱਲਾਂ ਤੋਂ ਪੂਰੀ ਤਰ੍ਹਾਂ ਸੁਚੇਤ ਹੋਣਾ ਚਾਹੀਦਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਾਮਰੇਡੀ ਸੋਚ ਹਮੇਸ਼ਾ ਸਾਨੂੰ ਗੁਰੂ ਤੇ ਗੁਰੂ ਦੀ ਬਾਣੀ ਤੇ ਗੁਰੂ ਦੇ ਆਸ਼ੇ ਨਾਲੋਂ ਤੋੜਦੀ ਹੈ ਅਤੇ ਤੋੜਨ ਦੀ ਇਹ ਕੋਸ਼ਿਸ਼ ਜਾਰੀ ਹੈ ਤੇ ਕੀਤੀ ਜਾ ਰਹੀ ਹੈ ਸਾਨੂੰ ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਚਾਹੀਦਾ ਹੈ ਤੇ ਗੁਰਬਾਣੀ ਕੇ ਸ਼ਬਦ ਅਨੁਸਾਰ ਆਪਣੀ ਇਸ ਆਤਮਾ ਨੂੰ ਜਗਾਉਣਾ ਚਾਹੀਦਾ ਹੈ ਗੁਰਬਾਣੀ ਦੇ ਕਸਵੱਟੀ ਦੇ ਉੱਤੇ ਸੱਚੀ ਕਸਵੱਟੀ ਤੇ ਪਰਖ ਕੇ ਇਹਨਾਂ ਚੀਜ਼ਾਂ ਨੂੰ ਵੇਖਣਾ ਚਾਹੀਦਾ ਹੈ ਤਾਂ ਜੋ ਅਸੀਂ ਸੱਚੀ ਗੱਲ ਨੂੰ ਸਮਝ ਸਕੀਏ ਤੇ ਗੁਰੂ ਦੇ ਸਹੀ ਧਰਮ ਨੂੰ ਸਮਝ ਸਕੀਏ ਨਾ ਕਿ ਇਸ ਗੱਲ ਨੂੰ ਕਿ ਅਸੀਂ ਇਸ ਧਰਮ ਨੂੰ ਸਾਇੰਟਿਫਿਕ ਅੰਦਾਜ਼ ਵਿੱਚ ਸਮਝੀਏ ਬਲਕਿ ਇਸ ਨੂੰ ਅਸੀਂ ਪ੍ਰੇਮ ਅਤੇ ਭਗਤੀ ਦੇ ਆਧਾਰ ਤੇ ਹੀ ਸਮਝ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ